असम हल चौथा छंघर चौथा धन धन गुरु रामदास के पाचा हरिया रता मन प्रेम रतनाम मन राम कसुवटी लाया चनोना गुरमुख रंग चरून मेरा मन तनो भिन जन नानक मुस बाबा सभ जनम दान नानक मुस ભવ નિર્વેરો અકાલ મૂર્ધ જૂની સે ભંગુર પ્રસાદ આસા મહેલા પહેલા વાર શ્લોક નાલ શ્લોક ભી મહેલે પહેલે કે ਲਿਖੇ ਟੁਨੇ ਸਾਜੇ ਕੀ ਧੁਨੀ ਸ਼ਲੋਕ ਮਹਿਲਾ ਪਹਿਲਾ ਬਲਹਾਰੀ ਗੁਰੂ ਆਪਣੇ ਤਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦੀਆਂ ਗੁਰਬਿਨ ਖੋਰੇ ਅੰਦਾਜ਼ ਮਨ ਗੁਰੂ ਨ ਚੇਤਨੀ ਮਨ ਆਪਣੇ ਸੋਚੇ ਛੁੱਟੇ ਦਿਲ ਵਾੜਿਓ ਸੁਨੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕੋ ਨਾਨਕ ਸੋਨਾ ਫਲੀਆਂ ਫੁਲੀਆਂ ਬਪੁਣੇ ਭੀਤਨ ਵਿੱਚ ਸਵਾਉ ਪੌੜੀ ਆਪੀ ਨੇ ਆਪ ਸਾਜਿਓ ਆਪੀ ਨੇ ਵਾ ਰਚਿਓ ਨਾ ਤੁਈ ਕੁਦਰਤ ਸਾਜੀਏ ਕਰਿਆ ਸਨਵਾ ਡਿਠੋ ਚਾਓ ਦਾਤਾ ਕਰਤਾ ਆਪੂ

ਦੂਈ ਕੁਦਰਤ ਸਾਜੀਐ ਕਰ ਆਸਣ ਜਿਠੋ ਚਾ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ ਤੂੰ ਜਾਣੋਈ ਸਭ ਸੇ ਦੇ ਲੈ ਸੇ ਜਿੰਦ ਕਵਾਓ ਕਰ ਆਸਣ ਡਿਠੋ ਚਾਓ ਕਰ ਆਸਣ ਡਿਠੋ ਚਾਓ ਹਾਇ ਗੁਰੂ ਹਰ ਪ੍ਰੇਮ ਬਾਣੀ ਮਨ ਮਾਰਿਆ राम लागी पीर पिरम की सो जाने ज़रिया जीवन मुकृत सुखिया मर जीवे मरिया ਜਨ ਨਾਨਕ ਸਤਿਗੁਰੂ ਮੇਲ ਹਾਰੀ ਜਗ ਤੋ ਪਰਤਰੀਆ ਜਨ ਨਾਨਕ ਸਤਿਗੁਰੂ ਮੇਲ ਹਾਰੀ ਜਗ ਤੋ ਪਰਤਰੀਆ ਸਭ ਕਰਤਾਰ ਸ਼ਲੋਕ ਮਹਿਲਾ ਪਹਿਲਾ ਸੱਜੇ ਤੇਰੇ ਖੰਡ ਸੱਜੇ ਬ੍ਰਹਮਣ ਸੱਜੇ ਤੇਰੇ ਲੋਸ ਕੀ ਆਕਾਰ ਜਿਗਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਮਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖੇ ਲੱਖ ਕਰੋ ਸੱਚੇ ਸਭ ਤਾਂ ਸੱਚੇ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਾ ਨਾਨਕ ਸੱਚ ਧਿਆਨ ਸੱਚ ਜੋ ਮਰ ਜਮੇ ਸੋ ਕੱਚ ਨ ਕੱਚ ਵੱਡੀ ਵਡਿਆਈਆਂ ਵਟਾ ਨਾਉ ਬੜੀ ਵੱਡੀ ਵਡਿਆਈਆਂ ਸੱਚ ਬੜੀ ਵਿੜਿਆ ਵਡਿਆਈਆਂ ਨੇ ਚੁਲਥਾਉ ਬੜੀ ਵਡਿਆਈਆਂ ਨੇ ਅਲਾਉ ਵੱਡੀ ਵਡਿਆਈ ਬੁਝੇ ਤਬਾ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਵੱਡੀ ਵਡਿਆਈ ਜਾਂ ਆਪੇ ਆ ਨਾਨਕ ਕਾਰਨ ਕਥਨੀ ਜਾਏ ਪੀਤਾ ਕਰਨਾ ਸਰਬ ਰਜਾਏ ਪਹਿਲਾ ਦੂਜਾ ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ ਇਕ ਨਾ ਹੁਕਮ ਸਮਾਏ ਲੈ ਇਕ ਨਾ ਹੁਕਮੇ ਕਰੇ ਵਿਨਾਸ਼ ਇਕ ਨਾ ਭਾਣੇ ਕੱਢ ਲੈ ਇਕ ਨਾ ਮਾਇਆ ਵਿਚ ਨਿਵਾਸ ਇਹ ਵੀ ਆਖ ਨ ਜਾਪੀ ਜੋ ਕਿ ਸਿਆਣੇ ਰਾਸ ਨਾਨੀ ਗੁਰਮੁਖ ਜਾਣੀਏ ਜਾਂ ਕੋ ਆਪ ਕਰੇ ਪ੍ਰਗਾਸ ਪੌੜੀ ਨਾਨਕ ਜੀਓ ਪਾਏ ਕੈ ते न हारेवाण विया ਵਿਖਣਾ ਵੇਲਾ ਵਾਵਾ ਧਰਮ ਬਹਾਲਿਆ ਧਰਮ ਬਹਾਲਿਆ ਧਰਮ ਬਹਾਲਿਆ ਬੋਲਣਾ ਜੀ ਸ੍ਰੀ ਵਾਹਿਗੁਰੂ ਪੌੜੀ ਨਾਨਕ ਜੀ ਉਪਾਇ ਕੈ ਲਿਖਣਾ ਨੇ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜੇ ਚੁਣਵਸ ਕੱਢੇ ਜਜਮਾਲਿਆ ਥਾਉ ਨਾ ਪਾਇਨ ਕੂੜਿਆ ਹਰ ਮੂਕਾ ਲੈ ਦੋ ਜਗ ਚਾਲਿਆ ਤੇਰੇ ਨਾਂ ਰਤੇ ਸੇ ਜਿਣ ਗਏ ਹਰ ਗਏ ਸੇ ਠੱਗਣ ਵਾਲਿਆ ਲਿਖਣਾ ਮੈਂ ਧਰਮ ਬਹਾਲਿਆ ਲਿਖਣਾ ਮੈਂ ਧਰਮ ਬਹਾਲਿਆ